ਖਾਟੀ ਬਾਟੀ ਰਹੇ ਨਿਰਾਲੇ ਰੂਪ ਵਿਰਖ ਉਦਿਆਨੇ ਕੰਦ ਮੂਲ ਆਹਾਰੋ ਖਾਈਏ ਉਦੋਂ ਬੋਲੇ ਗਿਆਨੇ ਉਦੋਂ ਜਿਹੜਾ ਹੈ ਉਹ ਧੂਤ ਹੈ ਇੱਕ ਉਹਨਾਂ ਦੇ ਵਿੱਚ ਹੋਰ ਉਹਨੇ ਵੀ ਗੱਲ ਸੁਣੀ ਉਹਨੇ ਕਹਾ ਵੀ ਇਹ ਤਾਂ ਸਾਡਾ ਸਾਰੇ ਕੰਮ ਨਾਸ ਹੋ ਗਏ ਜੋਗਮਤ ਤਾਂ ਸਾਰੀ ਖਤਮ ਕਰਤੀ ਉਹ ਇਹਨਾਂ ਜੋ ਗਿਆਨਵਾਨ ਮੰਨਦਾ ਆਪਣੇ ਆਪ ਨੂੰ ਉਹਨੂੰ ਇਹ ਗਿਆਨਵਾਨ ਮੰਨਦੇ ਵੀ ਨੇ ਦੂਏ ਹੋਰ ਨੇ ਉਹ ਧੂਤ ਹੈ ਉਹ ਤੂੰ ਹੁੰਦਾ ਜਿਹਨੂੰ ਸੁੱਧ ਸਰੀਰ ਦੀ ਸੁੱਧ ਕੋ ਨਾ ਰਹੇ ਉਹਨਾਂ ਦੇ ਉਹ ਮੰਨਦੇ ਨੇ ਉਹ ਤੂੰ ਉਹ ਖਾਣ ਲੱਗੇ ਉਹਨੂੰ ਪਤਾ ਨਹੀਂ ਕਿ ਕਹਿੰਦਾ ਜੀ ਬਸ ਕਰੋ ਹੁਣ ਦੁਆ ਹੀ ਦਾਤਾ ਹੁਣ ਉਹਨੂੰ ਭੁੱਖ ਲੱਗੀ ਹੋਈ ਹੈ ਪਾਣੀ ਪੀਣ ਲੱਗਦਾ ਹੜਦਾ ਹੀ ਉਹ ਤੂੰ ਮੰਨਦੇ ਨੇ ਉਹ ਤੂੰ ਕਹਿੰਦੇ ਨੇ ਸਮਝੇ ਐਜਾ ਸਾਖੀਆਂ ਦੇ ਵਿੱਚ ਗੁਰੂ ਨਾਨਕ ਦੇ ਖਾਨਦਾਨ 'ਚ ਵੀ ਲਿਖਿਆ ਭੀਮ ਪਾਲੋ ਦਾ ਨਾਮ ਲਿਖਿਆ ਐਵੇਂ ਝੂਠ ਬੋਲਿਆ ਹੋਇਆ ਉੱਥੇ ਬਥੇਰਾ ਬਸੁਨਾ ਦੇ ਵਿੱਚ ਇਹਨਾਂ ਨੇ ਸ੍ਰੀ ਚੰਦ ਕਹਿੰਦੇ ਉਸਨੇ ਝੂਠੇ ਉੱਥੇ ਝੂਠ ਦਾ ਸਹਾਰਾ ਲੈ ਕੇ ਬੜੀ ਦੁਕਾਨ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਚੱਲੀ ਹਾਟੀ ਵਾਟੀ ਰਹੇ ਨਰਾਲੇ ਰੂਪ ਕਹਿੰਦੇ ਬਿਲਕੁਲ ਇਹ ਗੱਲ ਗਲਤ ਹੈ ਇਹ ਨਹੀਂ ਗੁਰਦੁਆਰੇ ਉਹਦੇ ਉਹ ਆਪਣੀ ਤਰੀਕੇ ਨਾਲ ਹਾਟੀ ਬਾਟੀ ਰਹੇ ਨਰਾਲੇ ਰੂਪ ਬਿਲਤ ਉਹਦੇ ਆਨੇ ਬਾਟੀ ਹੁੰਦੀ ਹੈ ਰੋਟੀ ਹਾਟੀ ਹੁੰਦੀ ਹੈ ਜਿਹੜਾ ਅਸੀਂ ਵਪਾਰ ਕਰਦੇ ਹਾਂ ਨਰਾਲਾ ਹੋਵੇ ਸੰਸਾਰ ਦੀ ਹਾਟੀ ਬਾਟੀ ਦੂਈ ਹੈ ਮਾਇਆ ਦੀ ਜੋ ਕੀ ਕਹਿੰਦੇ ਮਾਇਆ ਦੀ ਸਾਡੀ ਹੋਵੇ ਮਾਇਆ ਦੀ ਨਹੀਂ ਸਾਡੀ ਤਾਂ ਆਹੀ ਹੈ ਜੋਗਵਾਦ ਦਾ ਗਿਆਨ ਦੇਣਾ ਜੋਗਵਾਦ ਦਾ ਗਿਆਨ ਲੈਣਾ ਸਾਡੀ ਹਾਟੀ ਹੋਗੀ ਸੰਸਾਰ ਨਾਲ ਨਰਾਲੀ ਹੋਵੇ ਹਾਟੀ ਅਰ ਬਾਟੀ ਬਾਟੀ ਦਾ ਉਹ ਖੁਰਾਕ ਸੰਸਾਰ ਅੰਨ ਖਾਂਦਾ ਸੀ ਅੰਨ ਨਹੀਂ ਖਾਣਾ ਰੂਖ ਬਿਰਖ ਰੁੱਖਾਂ ਬਿਰਖਾਂ ਦੇ ਜੋ ਕੋ ਲੱਗਦਾ ਹੋਈ ਖਾਣਾ ਔਰ ਗੁਰੂ ਉਹਨੂੰ ਪੁੱਛੇ ਵੀ ਸਾਰੀਆਂ ਜੂਨਾਂ 'ਚ ਅੱਗੇ ਰੁੱਖਾਂ ਮਿਰਖਾਂ ਦਾ ਖਾਂਦਾ ਨੇ ਉਹ ਜੂਨੀਆਂ ਉਹ ਜੂਨੀਆਂ ਛੱਡ ਕੇ ਕਿਉਂ ਆਏ ਸੀ ਫਿਰ ਉਹ ਪੰਛੀ ਹੋ ਗਏ ਰੁੱਖਾਂ ਦੇ ਫਲ ਖਾਂਦਾ ਰਿਹਾ ਆ ਜਾਨਵਰ ਨੇ ਸਾਰੇ ਹਾਥੀ ਦੇ ਰੁੱਖ ਤੋੜ ਕੇ ਖਾ ਲੈਂਦਾ ਬਾਂਦਰ ਨੇ ਰੁੱਖਾਂ ਦੇ ਰਹਿੰਦੇ ਨੇ ਇਹ ਤਾਂ ਪੀਸੀ ਜੂਨਾਂ 'ਚ ਵੀ ਤੂੰ ਕਰਦਾ ਹੈ ਉਦੋਂ ਕਹਿੰਦਾ ਮੈਂ ਘਟੀਆਂ ਮੈਨੂੰ ਆਦਮੀ ਬੜਾ ਹੁਣ ਤੂੰ ਪਿਛੇ ਨੂੰ ਜਾਣਾ ਰੂਖ ਬਿਰਖ ਉਦਿਆਨ ਨਹੀਂ ਪਿੰਡਾਂ 'ਚ ਨਾ ਰਹੇ ਜੰਗਲ 'ਚ ਰਹੇ ਜਾਨਵਰ ਜੰਗਲ 'ਚ ਰਹਿੰਦੇ ਨੇ ਬਾਂਦਰ ਪੇੜਾਂ 'ਤੇ ਹੀ ਰਹਿੰਦੇ ਨੇ ਇਹ ਹੋਰ ਕਦੇ ਕੱਟਿਆ ਹੈ ਰਸਮ ਬਾਸ਼ਾ ਨੇ ਦਸਮ ਦੀ ਬਾਣੀ ਸਭ ਕੁਝ ਹਾਟੀ ਬਾਟੀ ਰਹੇ ਨਰਾਲੋ ਰੂਖ ਬਿਰਖ ਰੁੱਖਾਂ ਬਿਰਖਾਂ ਦੇ ਥੱਲੇ ਰਹੇ ਮਕਾਨ ਨਾ ਬਣਾਓ ਰੂਖ ਬਿਰਖ ਨੇ ਜੰਗਲ ਨੇ ਕੰਦ ਮੂਲ ਆਹਾਰੋ ਖਾਈਏ ਕੰਦ ਜਿਹੜਾ ਜੋ ਕੋ ਜ਼ਮੀਨ 'ਚ ਪੈਦਾ ਹੁੰਦਾ ਕੁਦਰਤੀ ਤੌਰ ਤੇ ਉਹ ਕਰੇ ਆਹਾਰ ਉਹ ਤੂੰ ਬੋਲੇ ਗਿਆਨੇ ਉਹ ਤੂੰ ਬੋਲੇ ਉਹ ਤੂੰ ਤਾਂ ਇਹਨਾਂ ਦੇ ਵਿੱਚ ਜਿਵੇਂ ਸਾਡੇ ਵਿਵੇਕੀ ਹੁੰਦੇ ਨੇ ਆਪੇ ਪਕਾ ਕੇ ਖਾਂਦੇ ਨੇ ਉਹ ਉਹ ਤੂੰ ਬੋਲੇ ਗਿਆਨੇ ਪਰ ਆਪਣੇ ਆਪ ਨੂੰ ਜਿਹੜਾ ਗਿਆਨੀ ਸਮਝਦਾ ਸੀ ਉਹਨੇ ਜਵਾਬ ਦਿੱਤਾ ਵੀ ਇਹ ਨਹੀਂ ਗੱਲ ਗੱਲ ਆ ਹੈ ਆਪਣੀ ਮਤ ਦੀ ਗੱਲ ਦੱਸੀ ਹੈ ਨਹੀਂ ਗੁਰੂ ਨਾਨਕ ਦੀ ਦੱਸੀ ਗੱਲ ਨੂੰ ਕੱਟਣਾ ਚਾਹਿਆ ਹਾਂਜੀ ਤੀਰਥ ਲਾਈਏ ਸੁਖ ਬਲ ਪਾਈਏ ਮੈਂ ਨਾ ਲਾਗੇ ਕਾਈ ਫਿਰ ਤੀਰਥਾਂ ਦੇ ਇਸ਼ਨਾਨ ਕਰੇ ਜਿੱਥੋਂ ਸੁਖ ਦੇ ਫਲ ਪ੍ਰਾਪਤ ਹੁੰਦੇ ਨੇ ਸੁਖ ਦੇ ਫਲ ਪ੍ਰਾਪਤ ਹੁੰਦੇ ਨੇ ਮੋਰ ਮੋਲ ਨਾ ਤੀਰਥ ਲਾਈਏ ਸੁਖ ਬਲ ਪਾਈਏ ਮੈਂ ਨਾ ਲਾਗੇ ਕਾਈ ਫਿਰ ਕਹਿੰਦਾ ਮੈਂ ਲੱਗਦੀ ਹੋਈ ਨਹੀਂ ਚਲੋ ਮੰਨ ਲੈਨੇ ਤੀਰਥ ਦੇ ਨਾਲ ਤੇ ਮੈਂ ਲੱਗਦੀ ਹੋ ਨਹੀਂ ਤੇ ਹਰ ਸਾਲ ਕਹਿੰਦੇ ਤੀਰਥਾਂ ਦੇ ਨਾਲ ਜਾਂਦੇ ਤੁਸੀਂ ਕਹਿੰਦੇ ਹਰੇਕ ਤੀਰਥ ਤੇ ਇੱਕ ਵਾਰ ਨਾਲੇ ਮੈਂ ਲੱਗਣੀ ਹੋਣੀ ਫੇਰ ਜਾਂਦੇ ਦੁਬਾਰਾ ਨਾ ਲਾਉਣੇ ਹਨਾ ਤੀਰਤ ਨਾਈਏ ਸੁਖਪਲ ਪਾਈਏ ਮੈਲ ਲਾ ਲਾਗੇ ਕਾਈ ਮੈਲ ਫਿਰ ਲੱਗਦੀ ਹੋਈ ਨਹੀਂ ਕਿਆ ਫਿਰ ਐ ਕੋ ਵੀ ਫੇਰ ਲੱਗੀ ਫੇਰ ਨਾ ਲਿਆ ਫੇਰ ਲੱਗੀ ਫੇਰ ਨਾ ਨਾਉਣ ਲੱਗੀ ਫਿਰ ਇਹਨੂੰ ਕਟਿਆ ਸੀ ਬਾਣੀ ਨੇ ਕਬੀਰ ਨੇ ਕਟਿਆ ਸੀ ਜਲ ਕੇ ਮੰਜਨ ਕਤ ਹੋਵੇ ਨਿਤ ਨਿਤ ਮੇੜਕ ਨਹੀਂ ਇਹ ਬੱਲੇ ਕੱਟੀ ਹੋਈ ਇਹੀ ਤਾਂ ਗੱਲ ਕੱਟੀ ਸੀ ਉਹਨਾਂ ਨੇ ਗੱਲ ਕੱਟੀ ਹੋਈ ਨਹੀਂ ਮੰਨੀ ਜੋਗੀਆਂ ਨੇ ਵੀ ਨਹੀਂ ਮੰਨੀ ਬਾਣੀ ਪੜਤਾ ਨੇ ਵੀ ਨਹੀਂ ਮੰਨੀ ਬਾਣੀ ਮੰਨੀ ਕਿਸੇ ਨੇ ਨਹੀਂ ਗੱਲ ਲਿਖੀ ਹੋਈ ਪਈ ਹੈ ਮੰਨੀ ਸਿੱਖਾਂ ਨੇ ਵੀ ਨਹੀਂ ਗੱਲ ਆਪਣੀ ਜਗ੍ਹਾ ਲਿਖੀ ਹੋਈ ਪਈ ਧਰਮ ਗ੍ਰੰਥਾਂ ਦੇ ਵਿੱਚ ਰਹਿਦਾ ਹੁੰਦਾ ਗ੍ਰੰਥਾਂ 'ਚ ਕੁਝ ਨਹੀਂ ਕਰਦਾ ਜਿੰਨਾ ਚਿਰ ਸਾਡੇ ਹਿਰਦੇ 'ਚ ਨਾ ਵਸੇ ਗ੍ਰੰਥਾਂ ਦੇ ਵਿੱਚ ਧਰਮ ਲਿਖਿਆ ਪਿਆ ਉਹਨੂੰ ਮੱਥਾ ਟੇਕੇ ਤੇ ਤੂੰ ਪੂਜਾ ਕਰੇ ਤੇ ਕੋਈ ਫਿਰ ਲਾਭ ਨਹੀਂ ਹੋਣ ਵਾਲਾ ਲਾਭ ਹੋਣ ਵਾਲਾ ਉਹਨੂੰ ਮੰਨੇ ਤੇ ਸਮਝੇ ਤੇ ਮੰਨੇ ਤੇ ਜੀਵਨ ਬਦਲੇ ਤੇ ਲਾਭ ਹੋਊਗਾ ਉਹਦਾ ਕੇ ਨੁਸਖਾ ਲਿਖਿਆ ਪਿਆ ਦਵਾਈ ਤਾਂ ਸੀ ਬਣਾਈ ਨਹੀਂ ਦਵਾਈ ਇਸਤੇਮਾਲ ਕੀਤੀ ਨਹੀਂ ਪਰਹੇਜ਼ ਕੀਤਾ ਨਹੀਂ ਰਾਮ ਕਿਵੇਂ ਆ ਜੂਗਾ ਇਹ ਤਾਂ ਜੇ ਕੋ ਖਾਵੇ ਜੇ ਕੋ ਪੁੱਛੇ ਤਸਕਾ ਹੋਏ ਹੋ ਖਾਣ ਵਾਲੀ ਚੀਜ਼ ਨੂੰ ਪੂਜੀ ਦਾ ਨਹੀਂ ਹੁੰਦਾ ਇਹ ਥਾਲ ਹੈ ਵਸਤੂ ਪਾ ਕੇ ਦਿੱਤੀ ਹੈ ਥਾਲ ਵਿੱਚ ਤਿੰਨੀ ਵਸਤੂ ਥਾਲ ਹੈ ਨਾਲੇ ਕਹਿੰਦੇ ਥਾਲ ਹੈ ਜੀ ਵਸਤੂ ਨਾਲੇ ਕਹਿੰਦੇ ਗੁਰੂ ਗੁਰੂ ਖਾਈਦਾ ਹੁੰਦਾ ਗੁਰੂ ਖਾਈਦਾ ਹੁੰਦਾ ਗੁਰੂ ਖਾਈਦਾ ਹੁੰਦਾ ਥਾਲ ਵਿੱਚ ਤਿੰਨੀ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਖਾਕਰ ਕਾ ਪਈਓ ਜਿਸ ਦਾ ਸਬਦ ਆਧਾਰੋ ਜੇ ਕੋ ਖਾਵੇ ਜੇ ਕੋ ਪੁੱਛੇ ਤਿਸ ਕਾ ਹੋਏ ਧਰਵੇ ਦਾ ਕੀ ਮਤਲਬ ਕੱਢੋਗੇ ਫਿਰ ਕੀ ਮਤਲਬ ਹੋਇਆ ਜੇ ਇਹਦਾ ਮਤਲਬ ਕਰਦੇ ਹੋ ਫਿਰ ਖਾਣ ਵਾਲੀ ਗੱਲ ਕਰਦੇ ਹੋ ਗੁਰੂ ਖਾਈਦਾ ਹੁੰਦਾ ਗਿਆਨ ਗੁਰੂ ਖਾਈਦਾ ਹੀ ਹੁੰਦਾ ਬ੍ਰਹਮ ਗਿਆਨੀ ਦਾ ਭੋਜਨ ਹਾਂ ਜਿਹੜਾ ਗੁਰੂ ਦਾ ਗਿਆਨ ਹੁੰਦਾ ਤੇ ਗਿਆਨ ਗੁਰੂ ਹੈ ਆਹੋ ਤਤ ਗੁਰੂ ਨਹੀਂ ਹੈ ਚੇਤਨ ਗੁਰੂ ਨਹੀਂ ਜੜ ਗੁਰੂ ਹੈ ਚੇਤਨ ਦਾ ਤਾਂ ਖਾਂ ਖਰਾਕ ਹੈ ਜਿਹਨੇ ਖਾਣਾ ਉਹ ਚੇਤਨ ਹੈ ਇਹ ਗਿਆਨ ਗੁਰੂ ਹੈ ਖਾਣ ਵਾਲਾ ਹੈ ਹਜ਼ਮ ਕਰਨ ਵਾਲਾ ਹਜ਼ਮ ਕਰਨਾ ਮੰਨਣਾ ਗਿਆਨ ਦੂਜਾ ਗੁਰੂ ਖਾਈਦਾ ਦੋਹਾਂ ਦੇ ਵਿੱਚ ਫਰਕ ਸਮਝ ਲਓ ਕਿਹੜਾ ਗੁਰੂ ਹੈ ਗੁਰੂ ਤਾਂ ਹੈ ਪਰ ਹੈ ਕਿਹੜਾ ਇਹ ਖਾਣ ਵਾਲਾ ਗੁਰੂ ਹੈ ਗਿਆਨ ਗੁਰੂ ਆਤਮਾ ਉਪਦੇਸ਼ੋ ਆਤਮਾ ਦਾ ਉਪਦੇਸ਼ ਹੈ ਉਹ ਗੁਰੂ ਹੈ ਇਹ ਜੜ ਗੁਰੂ ਹੁੰਦਾ ਚੇਤਨ ਨਹੀਂ ਹੁੰਦਾ ਚੇਤਨ ਮੰਨਣ ਵਾਸਤੇ ਬਾਲੇ ਦੀ ਬੁੱਧੀ ਜੜ ਹੈ ਜਿਹੜਾ ਚੇਤਨ ਇਹਨੂੰ ਮੰਨਦਾ ਉਹ ਆਪ ਜੜ ਹੈ ਚੇਤਨ ਨੂੰ ਭੁੱਖ ਪਿਆਸ ਲੱਗਦੀ ਹੈ ਚੇਤਨ ਨੂੰ ਪਸੀਨਾ ਆਉਂਦਾ ਦਰਖਤ ਸਾਰੇ ਚੇਤਨ ਨੇ ਭੁੱਖ ਪਿਆਸ ਲੱਗਦੀ ਹੈ ਚੇਤਨ ਮਰਦਾ ਜਾਂਦਾ ਇਹ ਅੱਖਾਂ ਨੂੰ ਨਹੀਂ ਨਾ ਚੇਤਨ ਉਹ ਮਰਦਾ ਜਾਂਦਾ ਮਰ ਜਮਣ ਵਾਲਾ ਗੁਰੂ ਨਹੀਂ ਹੁੰਦਾ ਹੀ ਜਾਂਦਾ ਸੌਂਦਾ ਜਮਣ ਵਰ ਜਾ ਚੇਤਨ ਦਾ ਜੁਨਾ ਨੇ ਕੀ ਗੁਰੂ ਗ੍ਰੰਥ ਸਾਹਿਬ ਕੋਈ ਜੁਨੀ ਹੈ ਜੁਨੀ ਹੈ ਕੋਈ ਫਿਰ ਜੰਮ ਛੇ ਚੇਤਨ ਤਾਂ ਜੁਨੀ ਹੁੰਦਾ ਉਹ ਗੁਰੂਆਂ ਦੀ ਜੁਨੀ ਦੀ ਨਾਨਕ ਦਾ ਜੁਨੀ ਸੀ ਕਿ ਜੁਨੀ ਹੋਈ ਕੋਈ ਕਿਤੋਂ ਕਿਤੇ ਜਵਾਬ ਦੇ ਦੇਣ ਕਿਹੜੇ ਸਵਾਲ ਦਾ ਜਵਾਬ ਹੈ ਨਾ ਉਹ ਇਹ ਜੁਨੀ ਹੈ ਇਹ ਖੂਨ ਚੱਲਦਾ ਹੈ ਸਾਹ ਲੈਂਦਾ ਨਾੜਾ ਹੈ ਹਾਰਡ ਹੈਗਾ ਤ੍ਰਿਗੁੜੀ ਹੈਗੀ ਕੀ ਹੈ ਫਿਰ ਇਹ ਜਾਨ ਗੁਰੂ ਆਤਮਾ ਲੋਕ ਉਪਦੇਸ਼ ਹੈ ਜੇ ਕੋ ਖਾਵੇ ਜੇ ਕੋ ਪੁੱਛਿਆ ਕਾ ਹੋਏ ਉਧਾਰੋ ਉਹ ਤਾਂ ਨਹੀਂ ਕੀਤਾ ਜਿਹੜਾ ਕਰਨ ਵਾਲਾ ਸੀ ਅਸਲ 'ਚ ਮਨ ਹਰਾਮੀ ਹੈ ਨਾ ਗੱਲ ਤਾਂ ਇਹ ਹੈ ਮਨ ਹਰਾਮੀ ਹੋ ਜਾਂਦਾ ਢੇਰ ਮਨ ਹਰਾਮੀ ਹੈ ਗੱਲ ਮੰਨਣੀ ਨਹੀਂ ਜਦ ਗੁਰਬਾਣੀ ਨਾ ਮੰਨਣ ਕਰਕੇ ਨਾ ਹੋਇਆ ਬਚਣ ਵਾਸਤੇ ਬਚੀਏ ਇਸ ਤਰੀਕੇ ਨਾਲ ਤੂੰ ਕੀਰਤਨ ਆਈਏ ਸੁਖ ਪਰ ਪਾਈਏ ਮਹਿਲ ਲਾਗੇ ਕਾਈ ਇਹ ਗੱਲ ਹੋ ਗਿਆ ਤੀਰਥ ਲਾਈਏ ਸੁਖ ਪਰ ਪਾਈਏ ਮਹਿਲ ਨਾ ਲਾਗੇ ਕਾਈ ਗੋਲ ਕੂਤ ਲੋਹਾ ਰੀਪਾ ਬੋਲੇ ਜੋਗ ਜੁਗਤ ਵਿਦ ਸਾਈ ਆਏ ਜੋਗ ਦੀ ਜੁਗਤ ਦੀ ਵਿਧੀ ਤੀਰਥ ਲਾਈਏ ਸੁਖ ਪਰ ਪਾਈਏ ਮਹਿਲ ਨਾ ਲਾਗੇ ਕਾਈ ਗੋਰ ਕੂਤ ਗੋਰ ਦਾ ਚੇਲਾ ਗੋਰ ਕੂਤ ਗੋਰ ਕੂਤ ਲੋਹਾ ਰੀਪਾ ਬੋਲੇ ਬੋਲੇ ਜੋਗ ਜੁਗਤ ਵਿਧੀ ਸਾਈ ਆ ਜੋਗ ਜੁਗਤ ਵਿਧੀ ਸਾਈ ਆਏ ਅਸੀਂ ਜੋਗ ਜੋਗ ਦੀ ਵਿਧੀ ਜੁੜਨ ਦੀ ਜੋਗ ਕਿਹਦੇ ਨਾਲ ਕਰਨਾ ਜੋਗ ਪਹਿਲਾਂ ਉਹ ਤਾਂ ਪੁੱਛੇ ਨੂੰ ਆਤਮਾ ਪ੍ਰਾਤਮਾ ਦਾ ਜੋਗ ਹੈ ਚਿੱਤਰ ਮਨ ਦਾ ਜੋਗ ਕਰਨਾ ਜੋਗ ਤੁਹਾਡਾ ਹੋਇਆ ਕਿਹਦੇ ਨਾਲ ਕਾਹਦੇ ਨਾਲ ਜੋਗ ਕੀਤਾ ਉਹਨਾਂ ਨੇ ਕਾਹਦੇ ਨਾਲ ਨਹੀਂ ਕੀਤਾ ਝੂਠ ਨਾਲ ਜੋਗ ਕੀਤਾ ਉਹ ਜਿਹੜਾ ਜੇ ਵਿਧੀ ਸੀ ਉਹ ਵਿਚਾਰਾ ਸਵਾਲ ਕਰਦੇ ਕਰਦਾ ਉਹ ਇਮਾਨਦਾਰ ਹੈ ਸਵਾਲ ਕਰਦਾ ਹੈ ਆ ਜਿਹੜਾ ਪਰਪੰਚੀ ਹੈ ਜਿਹੜਾ ਜਵਾਬ ਦੇ ਰਿਹਾ ਹਰਾਮੀ ਹੈ ਵਿਗੜਿਆ ਹੋਇਆ ਇਹਨੇ ਦਾ ਸਾਡੇ ਨਾਲ ਲੱਗਿਆ ਮੇਰੇ ਤੇ ਜਿਹੜੇ ਚੇਲੇ ਨੇ ਦੂਰ ਉਹ ਵੀ ਗਏ ਇਹਨਾਂ ਦਾ ਸਵਾਲ ਕਰਕੇ ਸਾਡਾ ਫੱਟੀ ਪਹੁੰਚਦੀ ਸੱਚ ਮੰਨ ਗਿਆ ਤਾਂ ਸੱਚ ਮੰਨਣ ਤੇ ਉਹਨੂੰ ਬੜੀ ਔਖੀ ਲੱਗੀ ਗੱਲ ਸਾਡੇ ਤਾਂ ਬੇਇੱਜ਼ਤੀ ਕਰਾਤੀ ਨੇ ਸਾਡੇ ਪੱਲੇ ਕੱਖ ਨਹੀਂ ਉਹਨੇ ਆਪਣੀ ਵਿਧੀ ਦੱਸਤੀ ਉਹਦੀ ਗੱਲ ਕੱਟ ਕੇ ਚਾਹੇ ਕੱਟ ਹੋਈ ਚਾਹੇ ਨਾ ਹੋਈ ਆਪਣੀ ਪਲੀ ਲੈ ਕੇ ਕੇਸ ਅੱਗੇ ਦੋਲੇ ਉਹ ਜਿਹੜਾ ਕਹੁੰਦਾ ਸੀ ਨਾ ਪਹਿਲਾ ਪਾਰਗ੍ਰਾਫੀ ਵੀ ਕਹੁੰਦਾ ਸੀ ਇਹਨਾਂ ਕੋਲ ਵੀ ਡਿਗਰੀਆਂ ਸੀਆਂ ਜਿਵੇਂ ਅਸੀਂ ਕਹਿੰਦੇ ਬਵੇਕੀ ਹੈ ਜੀ ਇਹ ਗਿਆਨੀ ਹੈ ਜੀ ਫਲਾਣਾ ਹੈ ਜੀ ਇਹ ਮਹਾਪੁਰਸ਼ ਹੈ ਸੰਤ ਹੈ ਇਹ ਬ੍ਰਹਮ ਗਿਆਨੀ ਹੈ ਡਿਗਰੀਆਂ ਉਹਨਾਂ ਦੀਆਂ ਸੀ ਡਿਗਰੀਆਂ ਤੇ ਨਾਮ ਨੇ ਇੱਥੇ ਇਹ ਤੇ ਦੋ ਨੰਬਰ ਦੇ ਸੰਤ ਵੀ ਜੋੜੀ ਫਿਰਦੇ ਇੱਕ ਨੰਬਰ ਦੇ ਕੋਲ ਕੋਈ ਡਿਗਰੀ ਨਹੀਂ ਕਿਉਂਕਿ ਇੱਕ ਜਿਹੜਾ ਇੱਕ ਆ ਉਹਦੇ ਕੋਲ ਡਿਗਰੀ ਹੁੰਦੀ ਹੈ ਅੱਧੇ ਕੋਲ ਕੋਈ ਡਿਗਰੀ ਜੀਵ ਤਾਂ ਅੱਧਾ ਤੇ ਦਾਲ ਹੈ ਜਿਆਦਾ ਨੇ ਕੋਲ ਐਸ ਅੱਧੇ ਨੇ ਸੰਸਾਰ ਚੋਂ ਬਚ ਜਾਣਾ ਇਹਦਾ ਵਜੂਦ ਸੰਸਾਰ ਸੰਸਾਰ ਵਿੱਚ ਹੈ ਜੀਵ ਦਾ ਸੰਸਾਰ ਤੋਂ ਪਰੇ ਇਹਦਾ ਵਜੂਦ ਖਤਮ ਬਸ ਸੰਸਾਰ ਜੋ ਪੈਰ ਇਹਨੇ ਅੰਦਰ ਰੱਖਿਆ ਇਹਦਾ ਵਜੂਦ ਖਤਮ ਸੁੱਤਾ ਸੰਸਾਰ ਜੋ ਪੈਰ ਅੰਦਰ ਚਲਾ ਗਿਆ ਇਹਦਾ ਵਜੂਦ ਖਤਮ ਫਿਰ ਅੰਦਰ ਵਾਲੇ ਦਾ ਵਜੂਦ ਆ ਇੱਕ ਜੇ ਇਹ ਸਮਝ ਪਏ ਉਹ ਇੱਕ ਸਾਬਤ ਹੈ ਜਿਹੜੇ ਜਰ ਇਹ ਹੈ ਨਾ ਸੁਪਨਾ ਦੇਖਦਾ ਉਹਨਾਂ ਜਰ ਦੋ ਨੇ ਪਰ ਨਾ ਜਰ ਸੁਪਨਾ ਚੱਲਦਾ ਉਹਨਾਂ ਜਰ ਦੋ ਨੇ ਸੁਪਨਾ ਬੰਦ ਦੇਖ ਸੋ ਜਾਣੇ ਸੁਪਨਾ ਬੰਦ ਹੋ ਜਵੇ ਇੱਕ ਫਿਰ ਇੱਕ ਇਹ ਵੀ ਕੋਈ ਪਰ ਅਗਿਆਨਤਾ ਜਿੱਕਾ ਜਾਗਦਾ ਇੱਕ ਹੋਣਾ ਮਾਇਆ ਵਿੱਚ ਉਦਾਸੀ ਹੋ ਕੇ ਉਦੋਂ ਬੋਲੇ ਗਿਆਨ ਗਿਆਨ ਤੀਰਥ ਨਾਲ ਗਿਆਨ ਦੀ ਗੱਲ ਕੀਤੀ ਹੈ ਕਿ ਸੰਸਾਰ ਨੂੰ ਆਪਣੇ ਆਪ ਨੂੰ ਵੱਖਰਾ ਕਰਨਾ ਕਹੀ ਤਾਂ ਗੱਲ ਗਿਆਨ ਦੀ ਹੈ ਪਰ ਵੱਖਰਾ ਕਰਨਾ ਕਿਵੇਂ ਵੱਖਰਾ ਕਿਵੇਂ ਹੋ ਗਿਆ ਜਿੰਨਾ ਜਰ ਸਰੀਰ ਦੇ ਨਾਲ ਜੁੜਿਆ ਹੋਇਆ ਅਟੈਚਮੈਂਟ ਹੈ ਉਹਨਾਂ ਜਰ ਵੱਖਰਾ ਨਹੀਂ ਹੈ ਤੀਰਥ ਨਹਾਈਐ ਸੁਖ ਬਲ ਪਾਈਐ ਮੈਲ ਨਾ ਲਾਗੈ ਕਾਈ ਗੋਰ ਕਪੂਤ ਲੋਹਾਰੀਪਾ ਬੋਲਾ ਜੋਗ ਜੁਗਤ ਵਿਦ ਸਾਈ ਜੋਗ ਦੀ ਜੁਗਤੀ ਇਹ ਹੈ ਜੁੜਨ ਦੀ ਜੁਗਤੀ ਜੋਗ ਦੀ ਤੀਰਥ ਨਹਾਈਐ ਸੁਖ ਬਲ ਪਾਈਐ ਇੱਕ ਹੋਣ ਦੀ ਜੁਗਤੀ ਇਹ ਹੈ ਸਾਨੂੰ ਤਾਂ ਦੱਸੀ ਹੋਈ ਕਿ ਤੀਰਥ ਨਹਾਈਐ ਤੀਰਥਾਂ ਤੇ ਇਸ਼ਨਾਨ ਕਰੇ ਤੀਰਥਾਂ ਦੇ ਇਸ਼ਨਾਨ ਤੁਸੀਂ ਵੀ ਜਾਂਦੇ ਹੋ ਵੀ ਜਾਂਦੇ ਇਹ ਕਹਿੰਦੇ ਨੇ ਅਸੀਂ ਪਹਿਲਾਂ ਤਾਂ ਕਰਾਂਗੇ ਜਨਾਬ ਅਸੀਂ ਤੋਂ ਵੱਖਰੇ ਆ ਜੇ ਤੁਸੀਂ ਪਹਿਲਾਂ ਕਰ ਲਿਆ ਪਾਣੀ ਗੰਦਾ ਹੋ ਜਾਊਗਾ ਤੁਹਾਡੀ ਮਨ ਸਾਨੂੰ ਲੱਗ ਜੂ ਤੇ ਗੱਲ ਤਾਂ ਵੀ ਸਰੀਰ ਦੇ ਤੋਂ ਉਲਟੀ ਹੋਊਗੀ ਇੱਥੇ ਇਹ ਗੱਲ ਨਹੀਂ ਉਹਨਾਂ ਨੇ ਬੁੱਧੀ ਕਿ ਜੇ ਅਸੀਂ ਇਸ਼ਨਾਨ ਕਰਦੇ ਹਾਂ ਸੰਸਾਰ ਵੀ ਕਰਦਾ ਹੈ ਜੇ ਸੰਸਾਰ ਤੀਰਥਾਂ ਦੇ ਨਾਲ ਹੁੰਦਾ ਤਾਂ ਅਸੀਂ ਨਹਾਉਣਾ ਹੀ ਨਹੀਂ ਫਿਰ ਕਹਦੇ ਕਿ ਅਸੀਂ ਵੀ ਨਹਾਉਣਾ ਤੇ ਸੰਸਾਰ ਦਾ ਵੱਖਰੇ ਤੁਸੀਂ ਕਿਵੇਂ ਹੋ ਜੇ ਸੰਸਾਰ ਤੀਰਥ ਦੇ ਨਾਲ ਨੂੰ ਚੰਗਾ ਸਮਝਦਾ ਤੁਸੀਂ ਵੀ ਚੰਗਾ ਸਮਝਦੇ ਹੋ ਫਿਰ ਤੁਸੀਂ ਸੰਸਾਰ ਤੋਂ ਵੱਖਰੇ ਕਿਵੇਂ ਹੋਗੇ ਤੁਹਾਡੇ ਅੰਦਰ ਵੀ ਤੀਰਥ ਦੀ ਮੰਨਤਾ ਹੋਰ ਦੇ ਅੰਦਰ ਵੀ ਤੀਰਥ ਦੀ ਮੰਨਤਾ ਫਿਰ ਬਰਾਬਰ ਫਿਰ ਹੋਗੇ ਸਿਰਫ ਜੰਗਲ 'ਚ ਰਹਿਣ ਕਰਕੇ ਵੀ ਹੋਗੇ ਨਰਮ ਪਾਸ਼ਾ ਨੇ ਤਾਂ ਕਹਾ ਇਹਨਾਂ ਦੀ ਬਹੁਤ ਬੁਰੀ ਕੀਤੀ ਹੈ ਤਾਂ ਇਹਨੂੰ ਫਿਰ ਤੇ ਜੋ ਪਾਈਏ ਜੋਗ ਮਨ ਤੋਂ ਬਿਰਗ ਮੁਕਤ ਸਭ ਹੋ ਜੇ ਨੰਗੇ ਕੇ ਜੋਗ ਹੋ ਜਾਏ ਤਾਂ ਜੰਗਲ ਦੇ ਜਿੰਨੇ ਬਿਰਗ ਨੇ ਸਾਰੇ ਨੰਗੇ ਹੀ ਨੇ ਕੁਝ ਨਹੀਂ ਪਾਇਆ ਕੋਈ ਪਹਿਲਾਂ ਤਾਂ ਉਹ ਮੁਕਤ ਹੋ ਕਿਤੇ ਬੁਰੀ ਗੱਲ ਕਹੀ ਜੁਗਰ ਤੇ ਫਿਰ ਗਿਆ ਮੁਕਤ ਹੋ ਜਾਂਦਾ ਕਿਹੜਾ ਜਾਨਵਰ ਹੈ ਜਿਹਨੇ ਕੱਪੜੇ ਪਾਏ ਹੋਏ ਜੁਗਰ ਤੇ ਰਹਿਣਾ ਨਹੀਂ ਸਾਰੇ ਬਿਰਗ ਤਾਂ ਗਿਆ ਬਿਰਗ ਨੂੰ ਬਹੁਤ ਪਵਿੱਤਰ ਸਮਝਦੇ ਨੇ ਬਿਰਗਸ਼ਾਲਾ ਤੇ ਬੈਠ ਕੇ ਤਪ ਕਰਦੇ ਨੇ ਬਿਰਗਸ਼ਾਲਾ 'ਤੇ ਬੈਠੇ ਕਬੀਰ ਕਹਿੰਦੇ ਚਲੋ ਬਾਕੀ ਜਾਨਵਰ ਤਾਂ ਭੈੜੇ ਨੇ ਮਿਰਗ ਦਾ ਬਹੁਤ ਪਵਿੱਤਰ ਜਾਨਵਰ ਹੈ ਉਹ ਕਿਉਂ ਨਹੀਂ ਮੁੱਕਦਾ ਉਹ ਹੀ ਹੋ ਜਾਂਦਾ ਉਹਦੀ ਤਾਂ ਖਲ ਤੇ ਬੈਠ ਕੇ ਤੁਸੀਂ ਕਹਿੰਦੇ ਬੜੀ ਅਸਰ ਸੰਬੰਧੀ ਜੁੜਦੀ ਹੈ ਉਹਦੇ ਤੇ ਖਲ ਪਾਈ ਹੋਈ ਸੀ ਉਹ ਕਹਿੰਦੇ ਨਹੀਂ ਮੁਕਤ ਤੁਸੀਂ ਗੁਰਮਤਿ ਦੁਕਾਨ ਲੈ ਗਈ ਸਾਨੂੰ ਫਿਰ ਤਾਂ ਤੀਰਥ ਨਾਵੜ ਜਾਈਏ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗੁਰ ਗਿਆਨ ਹੈ ਤੀਰਥ ਵੀ ਸ਼ਬਦ ਤੀਰਥ ਵੀ ਛੜਤੇ ਖਤਮ ਪਰ ਤੀਰਥ ਅਸੀਂ ਨਵੇਂ ਬਣਾ ਲਏ ਤੀਰਥ ਛਡਾਏ ਤੇ ਤੀਰਥ ਨਵੇਂ ਬਣਾਏ ਨਹੀਂ ਸੀ ਨਵੇਂ ਬਣਾ ਲੈ ਤੀਰਥ ਦੇ ਜੋਗੀਆਂ ਨੇ ਜੋ ਗੁਰਦਾਰਾਂ 'ਚ ਹੋ ਰਿਹਾ ਸਭ ਜੋਗ ਦਰਸ਼ਨ ਹੈ ਜੋਗ ਵਾਤਾ ਹੈ ਇਹ ਬ੍ਰਾਹਮਣੀ ਵਾਤਾ ਹੈ ਜੋਗ ਵਾਤਾ ਦੋਹਾਂ ਦਾ ਮਿਲਿਆ ਜੁਲਿਆ ਹੈਗਾ ਹੈ ਬਿਸੀ ਰੋਟੀ ਹੈ ਕੁਝ ਮੱਕੀ ਦਾ ਆਟਾ ਕੁਝ ਕਣਕ ਦਾ ਮਿੱਸੀ ਰੋਟੀ ਹੈ ਸਾਡੀ ਰਾਧਾ ਸੁਆਮੀਆਂ ਕੋਲ ਵੀ ਮਿੱਸੀਆਂ ਹੀ ਨੇ ਉਹ ਬਾਣੀ ਵੀ ਪੜਾਉਂਦੇ ਨੇ ਜੋ ਸਮਾਧੀ ਵੀ ਲਾਉਂਦੇ ਸਾਡੇ ਸਿੱਖਾਂ ਨੇ ਵੀ ਇਹ ਕਰਦੇ ਸੰਤ ਵੀ ਇਹੀ ਨੇ ਮਿੱਸੀਆਂ ਰੋਟੀਆਂ ਗੁਰਬਾਣੀ ਨੂੰ ਦੇਖੋ ਕਿਵੇਂ ਅੱਡ ਅੱਡ ਕੀਤਾ ਹੋਇਆ ਹੈ ਜਿੱਥੇ ਜੋਗੀਆਂ ਦੇ ਅਟੈਕ ਕੀਤਾ ਸੀ ਫਿਰ ਤੀਰਥ ਕਾਸ ਨੂੰ ਹੁੰਦਾ ਅਤੇ ਉਹਨੂੰ ਗਏ ਰਹੇ ਤੀਰਥ ਇਹ ਸੁਖ ਫਲ ਪਾਈਏ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ ਤੀਰਥ ਤੇ ਬਾਣੀ ਨਹੀਂ ਬਣਦੀ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ ਤੀਰਥ ਤੇ ਤੀਰਥ ਨਾ ਹੋਣਾ ਜੇ ਸੁਖ ਫਲ ਹੋ ਗਿਆ ਫਿਰ ਨਾਮ ਜਪਣ ਦੀ ਲੋੜ ਕੀ ਰਹੀ ਗਿਆਨ ਦੀ ਧਰਮ ਦੇ ਵਿਗਿਆਨ ਦੀ ਕੀ ਲੋੜ ਹੈ ਪੜ੍ਹਾਈ ਦੀ ਕੀ ਲੋੜ ਹੈਗੀ ਤੀਰਥਨ ਆਇਆ ਸੁਖਪੜ ਪਾਈਏ ਮੈਲ ਨਾ ਲੱਗਾ ਕਾਈ ਗੋਰਖਪੂਤ ਗੋਰਖ ਦਾ ਚੇਲਾ ਗੋਰਖਪੂਤ ਗੋਰਖ ਦੀ ਗੱਦੀ ਤੇ ਬੈਠਾ ਹੈ ਲੋਹਰੀ ਪਾ ਬੋਲਾ ਬੋਲਾ ਜੋਗ ਜੁਗਤ ਵਿਦ ਸਾਈ ਆ ਜੋ ਜੁਗਤ ਵਿਧੀ ਸਾਡੇ ਜੋਗ ਦੀ ਵਿਧੀ ਜੋਗ ਦੀ ਜੁਗਤੀ ਇਹ ਹੈ ਇਸ ਵਿਧੀ ਨਾਲ ਜੁੜਿਆ ਜਾਂਦਾ ਸਾਡੀ ਇਹ ਇਹ ਵਿਧੀ ਠੀਕ ਹੈ